ਅਥ ਰਾਜਾ ਪ੍ਰੀਤਿਤ ਕੋ ਰਾਜ ਕਥਨ ਰੂਵਾਲ ਛੰਦ ਏਕ ਦਿਵਸ ਵਰੀਸ਼ਤਾ ਮਿਲ ਕੀਓ ਮੰਤਰ ਮਾਨ ਗਜਾ ਮੇ ਸੋ ਜਗ ਕੋ ਕਿਉ ਕੀਜੀਐ ਸਵਧਾਨ ਬੋਲ ਬੋਲ ਸੁਮਿਤਰ ਮੰਤਰਣ ਮੰਤਰ ਕੀਓ ਵਿਚਾਰ ਸੇਰ ਦੰਤ ਮੰਗਾਇ ਕੈ ਬਹੁ ਜਗਤ ਸੋ ਵਿਚਾਰ ਜਗ ਮੰਡਲ ਕੋ ਰਤਿਓ ਤਹ ਕੋਸ ਅਸ਼ਟ ਪ੍ਰਮਾਨ ਅਸ਼ਟ ਸਹੰਸਰ ਬੁਲਾਏ ਰਿਤਜ ਅਸ਼ਟ ਲਛਦ ਜਾਨ ਭਾਂਤ ਭਾਂਤ ਬਨਾਇ ਕਹਿ ਤਾਂ ਅਸ਼ਟ ਸੰਸਰ ਪ੍ਰਨਾਰ ਹਸਤ ਸੁੰਡ ਪ੍ਰਮਾਨ ਤਾ ਮੈਂ ਹੋਮੀ ਐ ਕ੍ਰਿਤ ਤਾਰ ਦੇਸ ਦੇਸ ਬੁਲਾਇ ਕਹਿ ਬਹੁ ਭਾਂਤ ਭਾਂਤ ਨਿਰਪਾਲ ਭਾਂਤ ਭਾਂਤਨ ਕੇ ਦੀਏ ਬਹੁ ਦਾਨ ਮਾਨ ਰਸਾਲ ਹੀਰ ਚੀਰ ਪਟੰਬਰਾਦਿਕ ਬਾਜੋ ਗਜਰਾਜ ਸਾਜ ਸਾਜ ਸਭੈ ਦੀਏ ਬਹੁ ਰਾਜ ਕੋ ਨਿਰਪਰਾਜ ਐਸ ਭਾਤ ਕੀਓ ਤਾਂ ਬਹੁ ਬਰਖ ਲੋ ਤੇ ਰਾਜ ਕਰਨ ਦੇਵ ਪ੍ਰਮਾਨ ਲੋ ਅਰ ਜੀਤ ਕੈ ਬਹੁ ਸਾਜ ਏਕ ਦਿਵਸ ਚੜਿਓ ਨਿਰਪਬਰ ਸੈਲ ਕਾਜਿਆ ਖੇਟ ਦੇਖ ਮ੍ਰਿਗ ਭਇਓ ਤਹਾ ਮੁਨਿਰਾਜ ਸਿਓ ਭਈ ਭੇਟ ਪੈੜ ਜਾਹੇ ਗਇਓ ਨਹੀਂ ਮ੍ਰਿਗ ਰੇ ਰਖੀ ਸਰਬੋਲ ਬੋਲ ਉਤਰ ਭੂਪਹਿ ਨਾ ਦਿਓ ਮੁਨ ਆਂਖ ਭੀ ਇਕ ਖੋਲ ਮ੍ਰਿਤਕ ਸਰਪ ਨਿਹਾਰ ਕੈ ਜੇ ਅਗਰ ਤਾਹ ਉਠਾਏ ਤੌਣ ਕੇ ਗਰ ਢਾਰ ਕੈ ਨਿਰਪਜਾਤ ਭਇਓ ਨਿਰਪਰਾਏ ਆਂਖ ਉਘਾਰ ਲਖੈ ਕਹਾ ਮੁਨਿ ਸਰਪ ਦੇਖ ਡਰਾਨ ਕ੍ਰੋਧ ਕਰਤ ਭਇਓ ਤਹਾਂ ਤਿਜ ਰਗਤ ਨੇਤਰ ਚੁਚਾਨ ਜੌਨ ਮੋਹ ਕਰ ਡਾਰ ਗਇਓ ਤੇ ਕਾਟ ਹੈ ਅਹਰਾਏ ਸਬਦ ਦਿਵਸਨ ਮੈਂ ਮਰੈ ਹੈ ਸਤ ਸਰਾਪ ਸਦਾਏ ਸਰਾਪ ਕੋ ਸੁਨ ਕਹਿ ਡਰਿਓ ਨਿਰਪ ਮੰਦਰ ਏਕ ਉਸਾਰ ਮਧ ਗੰਗ ਰਚਿਓ ਤਹਲਰ ਛੋਏ ਨਾ ਸਕੈ ਬਿਆਰ ਸਰਪ ਕੀ ਕਹਾ ਗਮਤਾ ਕੋ ਕਾਟ ਹੈ ਤੇ ਜਾਏ ਕਾਲ ਪਾਏ ਕਟਿਓ ਤਵੈ ਤਹਿ ਆਨ ਕੈ ਅਹਰਾਏ 60 ਬਰਖ ਪਰਮਾਨ ਲੋ ਦੋਇ ਮਾਸ ਯੋ ਦਿਨ ਚਾਰ ਜੋਤ ਜੋਤ ਬਿਖੈ ਰਲੀ ਨਿਪਰਾਜ ਕੀ ਕਰਤਾਰ ਹੂੰ ਪਰਤ ਭੈ ਤਬੈ ਦਿਨ ਵੇਦ ਰਾਜ ਮਹਾਨ ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ਇਤ ਰਾਜਾ ਪ੍ਰੀਛਤ ਸਮਾਪਤੰ ਭਏ ਰਾਜਾ ਜਨਮੇਜਾ ਰਾਜ ਪਾਵਤ ਭਏ ਰੂਆਲ ਛੰਦ ਰਾਜ ਕੋ ਗ੍ਰਹਿ ਪਾਇ ਕੈ ਦਿਨ ਮੇਜ ਰਾਜ ਮਹਾਨ ਸੂਰ ਵੀਰ ਹਟੀ ਤਪੀ ਦਾ ਚਾਰ ਚਾਰ ਨਿਧਾਨ ਪਿਤਰ ਕੇ ਬਦ ਕੋਪ ਤੇ ਸਭ ਵਿਪਰ ਲੀਨ ਬੁਲਾਏ ਸਰਪ ਮੇਦ ਕਰਿਓ ਲਗੇ ਮਖ ਧਰਮ ਕੇ ਚਿਤ ਚਾਏ ਏਕ ਕੋਸ ਪ੍ਰਮਾਨ ਲਉ ਮਾ ਕੁੰਡ ਕੀਨ ਬਨਾਏ ਮੰਤਰ ਸਖਤ ਕਰਨਾ ਲਗੇ ਤਹਿ ਹੋਮ ਵਿਪਰ ਬਨਾਏ ਆਨ ਆਨ ਗਿਰੈ ਲਗੇ ਤੈ ਸਰਬ ਕੋਟ ਅਪਾਰ ਜਤਰ ਤਤਰ ਉਠੀ ਜੈਤ ਤੁਨ ਭੂਮ ਭੂਰ ਉਦਾਰ ਹਸਤ ਏਕ ਦੋ ਹਸਤ ਤੀਨ ਚੌ ਹਸਤ ਪੰਜ ਪਰਮਾਨ 20 ਹਾਥ 21 ਹਾਥ 25 ਹਾਥ ਸਮਾਨ 30 ਹਾਥ 32 ਹਾਥ 36 ਹਾਥ ਗਿਰਾਹੇ ਆਨ ਆਨ ਗਿਰੈ ਤਾ ਸਭ ਭਸਮ ਭੂਤ ਹੋਏ ਜਾਹੇ 100 ਹਸਤ ਪ੍ਰਮਾਨ 200 ਹਸਤ ਪ੍ਰਮਾਨ 300 ਹਸਤ ਪ੍ਰਮਾਨ 400 ਸੋ ਸਮਾਨ 500 ਖਟ ਸੈ ਲਗੇ ਤਹਿ ਵੀ ਬੀਚਾਨ ਗਿਰੰਤ ਸਹੰਸ ਹਸਤ ਪ੍ਰਮਾਨ ਲੋ ਸਭ ਹੋਮ ਹੋਤ ਅਨੰਤ ਭੁਜੰਗ ਪ੍ਰਿਆਛੰ ਰਥਿਓ ਸਰਬ ਮੇਧੰ ਬਡੋ ਜਗ ਰਾਜੰ ਕਰੈ ਬਿਪਹੂ ਮੈਂ ਸਰੈ ਸਰਬ ਕਾਜੰ ਦਹੇ ਸਰਪ ਸਰਪੰ ਅਨੰਤੰ ਪ੍ਰਕਾਰੰ ਪੁਜੈ ਭੋਗ ਅਨੰਤੰ ਜੁਗੈ ਰਾਜ ਦਵਾਰੰ ਕਿਤੇ ਅਸ਼ਟ ਹਸਤੰ ਸਤੰਗ ਪ੍ਰਾਏ ਨਾਰੰ ਕਿਤੇ ਦਵਾਦਸੇ ਹਸਤ ਲੋ ਪਰਮ ਪਾਰੰ ਕਿਤੇ ਦ્વੈ ਸਹਾਂਸਰ ਕਿਤੇ ਜੋਜਨੇ ਕੰਗ ਕਿਰੇ ਹੋਮ ਕੁੰਡੰ ਅਪਾਰੰ ਅਚੇਤੰ ਕਿਤੇ ਜੋਜਨੇ ਦੋਇ ਕਿਤੇ ਤੀਨ ਜੋਜਨ ਕਿਤੇ ਚਾਰ ਜੋਜਨ ਦਹੇ ਭੂਮ ਭੋਗਨ ਕਿਤੇ ਮੁਸ਼ਟ ਅੰਗੁਸ਼ਟ ਗ੍ਰਿਸ਼ਟੰ ਪ੍ਰਮਾਨੰ ਕਿਤੇ ਡੇਢ ਗਿਸ਼ਟੇ ਅੰਗੁਸ਼ਟੰ ਅਰਧਾਨੰ ਕਿਤੇ ਚਾਰ ਜੋਜਨ ਲੋ ਚਾਰ ਕੋ ਸੰਛੁਐ ਕ੍ਰਿਤ ਜੈਸੇ ਕਰੈ ਅਗਨ ਹੋਮੰ ਹਣੰ ਫਟਕੈ ਫੇਣ ਕਾ ਫੰਤਕਾਰੰ ਛੁਟੈ ਲਪਟ ਜਵਾਲਾ ਬਸੈ ਵੇਖਤਾਰੰ ਕਿਤੇ ਸਬਤ ਜੋਜਨ ਲੋ ਕੋਸ ਅਸ਼ਟੰ ਕਿਤੇ ਅਸ਼ਟ ਜੋਜਨ ਮਹਾ ਪਰਮ ਪੁਸ਼ਟੰ ਭਯੋ ਕੋਰ ਬੱਦੰ ਜਰੇ ਕੋਟ ਨਾਗੰ ਭਜੋ ਤਛਕੰ ਪਛਕੰ ਜੇਮ ਕਾਗੰ ਕੁਲੰ ਕੋਟ ਹੋਮੈ ਬਿਖੈ ਹਮਣ ਕੁੰਡੰ ਬਚੇ ਬਾਦ ਡਾਰੇ ਘਨੇ ਕੁੰਡ ਝੁੰਡੰ ਭਜਿਓ ਨਾਗ ਰਾਜੰ ਤਕਿਓ ਇੰਦਰ ਲੋਕੰ ਜਰਿਓ ਵੇਦ ਮੰਤਰੰ ਭਰਿਓ ਸ਼ੱਕਰ ਸੋਕੰ बधियो मंत्र जंत्रं किरियो भूम मध्यं अड़ियो आस्तीक महाविप्रसिद्धं पिड़ियो पेड़ भूपं चिणियो चेड़ चाड़ं महाक्रोध उठ्यो तणी तोड़ ताड़ं तजो सर्प मेधं भजो एकनाथं कृपा मंत्र सूचै सवै सृष्ट साजं सुनहो राज सरदूल विद्या निधानं तपै तेज सावंत ज्वाला समानं ਮਹੀ ਮਾਹ ਰੂਪੰ ਤਪੈ ਤੇਜ ਭਾਨੰ ਦਸੰਚਾਰ 14 ਵਿਦਿਆ ਨਿਧਾਨੰ ਸੁਨੋ ਰਾਜ ਸਾਸਤ੍ਰਾਗ ਸਾਰੰਗ ਮੋਨੰ ਕਜੋ ਸਰਪ ਮੇਦੰ ਦਿਜੈ ਮੋਹਿ ਦਾਨੰ ਤਜੋ ਜੋ ਨ ਸਰਪੰ ਜਰਉ ਅਗਨ ਆਪੰ ਕਰਾਂ ਦਗਦ ਤੋ ਕੋ ਦਿਵੋ ਐਸ ਸਰਾਪੰ ਹਣਿਓ ਪੇਟ ਮੱਧੰ ਛੁਰੀ ਜਾਮ ਦਾੜੰ ਲਗੇ ਪਾਪ ਤੋ ਕੋ ਸੁਨੋ ਰਾਜ ਗਾੜੰ ਸੁਨੇ ਬਿਪ ਬੋਲੰ ਉਠਿਓ ਆਪ ਰਾਜੰ ਤਜੋ ਸਰਪ ਮੇਦੰ ਪਿਤਾ ਬੈਰ ਕਾਜੰ ਬੁਲਿਓ ਬਿਆਸ ਪਾਸੰ ਕਰਿਓ ਮੰਤਰ ਚਾਰੰ ਮਹਾ ਭੇਦ ਵਿਆਕਰਣ ਵਿਦਿਆ ਵਿਚਾਰੰ ਸੁਨੀ ਪੁੱਤਰ ਕਾ ਦੋਇ ਗ੍ਰਹਿੰ ਕਾਸੀ ਰਾਜੰ ਮਹਾ ਸੁੰਦਰੀ ਰੂਪ ਸੋਭਾ ਸਮਾਜੰ ਜਿਨਿਓ ਜਾਏ ਤਾ ਕੋ ਹਣੋ ਦੁਸ਼ਟ ਪੁਸ਼ਟੰ ਕਰਿਓ ਭਿਆਨ ਨੇ ਲਦੇ ਭਾਰ ਉਸ਼ਟੰ ਚਲੀ ਸੈਨ ਸੂਕਰ ਪ੍ਰਾਚੀ ਦਿਸਾਨੰ ਚੜੇ ਵੀਰ ਤੀਰੰ ਅਠੇ ਸ਼ਸਤਰ ਪਾਨੰ ਦੁਰਿਓ ਜਾਏ ਦੁਰਗੰ ਸੋ ਬਾਹਰ ਆਣ ਸੀ ਸੰਗ ਘੇਰਿਓ ਜਾਏ ਫੌਜਿਉ ਭਜੋ ਏਕ ਹੀ ਸੰਗ ਮਚਿਓ ਜੁਧ ਸੁਧੰ ਬਹਿ ਸ਼ਸਤਰ ਕਾਤੰ ਗਿਰੇ ਅਦ ਬੱਧੰ ਸਨਧੰ ਵਿਪਾਤੰ ਗਿਰੇ ਹੀਰ ਚੀਰੰ ਸੋ ਬੀਰੰ ਰਜਾਨੰ ਕਟੇ ਅਦ ਅਧੰ ਛੁਟੰ ਰੁਦਰ ਧਿਆਨੰ ਗਿਰੇ ਖੇਤ ਖਤਰਾਣ ਖਤਰੀ ਖਤਰਾਨੰ ਬਜੀ ਪੇਰ ਪੁੰਕਾਰ ਦੁਰਕਿਆ ਨਿਸਾਨੰ ਕਰੇ ਪੈ ਜਵਾਰੰਗ ਪ੍ਰਚਾਰੈ ਸੋ ਬੀਰੰਗ ਫਿਰੇ ਰੁੰਡ ਮੁੰਡੰਗ ਤਣੰਗ ਤਛ ਤੀਰੰਗ ਵਿਭੇਦੰਤ ਵਰਮੰ ਦੈਤ ਨਾਨੰ ਕਰੈ ਮਰਦਨੰ ਅਰਦਨੰ ਮਰਦਮਾਨੰ ਕਟੇ ਚਰਮ ਵਰਮੰ ਛੁਟੇ ਚੌਰ ਚਾਰੰ ਗਿਰੇ ਬੀਰ ਤੀਰੰ ਛੁਟੇ ਸ਼ਸਤਰ ਤਾਰੰ ਜਿਣਿਓ ਕਾਸ ਕੀ ਸੰਘਣਿਓ ਸਰਬ ਸੈਨੰ ਬਰੀ ਪੁੱਤਰ ਗਾਤਾ ਕੰਪਿਓ ਤਰਨੈਨੰ ਭਇਓ ਮੇਲ ਗੇਲੰ ਮਿਲੇ ਰਾਜ ਰਾਜੰ ਭਈ ਮਿੱਤਰ ਚਾਰੰ ਸਰੇ ਸਰਬ ਕਾਜੰ ਮਿਲੀ ਰਾਜ ਤਾਜੰ ਸੁਦਾਸੀ ਅਨੂਪੰ ਮਹਾ ਵਿਦਿਆਵੰਤੀ ਅਪਾਰੰ ਸਰੂਪੰ ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨ ਮਿਲੇ ਮਤ ਦੰਤੀ ਕਿਤੇ ਸੇਤ ਬਰਨ ਕਰਿਓ ਵਿਆਹ ਰਾਜਾ ਭਇਓ ਸੋ ਪ੍ਰਸੰਨ ਭਲੀ ਭਾਂਤ ਪੋਖੇ ਦਿਜੰ ਅੰਨੰ ਕਰੇ ਭਾਂਤ ਭਾਤੰ ਮਹਾ ਗਜਦਾਨੰ ਭਏ ਦੋਏ ਪੁੱਤਰੰ ਮਹਾ ਰੂਪ ਮਾਨੰ ਲਖੀ ਰੂਪਵੰਤੀ ਮਹਾਰਾਜ ਦਾਸੀ ਮਨੋ ਚੀਰ ਕੈ ਚਾਰ ਚੰਦਰਾ ਨਿਕਾਸੀ ਲਹੈ ਚੰਚਲਾਚਾਰ ਵਿਦਿਆ ਸੀ ਕਿਦੋ ਕੰਜ ਕੀ ਮਾਜ ਸੋਭਾ ਪ੍ਰਕਾਸੀ ਕਿਦੋ ਫੂਲ ਮਾਲਾ ਲਖੈ ਸੀ ਕਿਦੋ ਪਦਮਨੀ ਮੈਂ ਬਣੀ ਮਾਲਤੀ ਸੀ ਕਿਦੋ ਭੂਪ ਤੰਨਿਆ ਫੁਲੀ ਰਾਏ ਬੇਲੰ ਤਜੇ ਅੰਗ ਤੇ ਬਾਸ ਚੰਪਾ ਫੁਲੇ ਲੰ ਕਿਦੋ ਦੇਵ ਕੰਨਿਆ ਪ੍ਰਿਥੀ ਲੋਕ ਡੋਲੇ ਕਿਦੋ ਜਛਨੀ ਕਿੰਨਰਣੀ ਸਿਉਕ ਲੋਲੇ ਕਿਦੋ ਰੁਦਰ ਬੀਜੰ ਫਿਰੈ ਮਧ ਬਾਲੰ ਕਿਦੋ ਪੱਤਰ ਪਾਨੰ ਨਚੈ ਕੌਲ ਨਾਲੰ ਕਿਦੋ ਰਾਗ ਮਾਲਾ ਰਚੀ ਰੰਗ ਰੂਪੰ ਕਿਦੋ ਇਸਤਰੀ ਰਾਜਾ ਰਚੀ ਭੂਪ ਭੂਪੰ ਕਿਦੋ ਨਾਗ ਕੰਨਿਆ ਕਿਦੋ ਬਾਸ ਵੀ ਐ ਕਿਦੋ ਸੰਖਨੀ ਚਿਤ੍ਰਣੀ ਪਦਮਨੀ ਹੈ ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ਮਹਾ ਰੂਪਵੰਤੀ ਮਹਾ ਜੋਬਨਾਰੰ ਮਹਾ ਗਿਆਨਵੰਤੀ ਸੁਬੇ ਗਿਆਨ ਕਰਮੰ ਪੜੈ ਕੰਠ ਵਿਦਿਆ ਸੋ ਵਿਦਿਆ ਦੇ ਧਰਮੰ ਲਖੀ ਰਾਜ ਕੰਨਿਆਨ ਤੇ ਰੂਪਵੰਤੀ ਲਸੈ ਜੋਤ ਜਵਾਲਾ ਅਪਾਰੰ ਅਨੰਤੀ ਲਖਿਓ ਤਾਹੇ ਜਨਮੇ ਜੀ ਆਪ ਰਾਜੰ ਕਰੇ ਪਰਮ ਭੋਗੰ ਦੀਏ ਸਰਬ ਸਾਜੰ ਬੜਿਓ ਨੇਹੋ ਤਾਸੋ ਤਜੀ ਰਾਜ ਕੰਨਿਆ ਹੁਤੀ ਸਿਸ਼ਟ ਕੀ ਦਿਸ਼ਟ ਮਹਿ ਪੁਸ਼ਟ ਧੰਨਿਆ ਪਇਓ ਏਕ ਪੁੱਤਰੰ ਮਹਾ ਸ਼ਸਤਰ ਧਾਰੀ ਦਸਮ ਚਾਰ 14 ਵਿਦਿਆ ਵਿਚਾਰੀ ਧਰਿਓ ਅਸਮੇਧੰ ਪ੍ਰਥਮ ਪੁੱਤਰ ਨਾਮੰ ਪਇਓ ਅਸਮੇਧਾਨ ਦੂਜੋ ਪ੍ਰਧਾਨੰ ਅਜੈ ਸਿੰਘ ਰਾਖਿਓ ਰਜੀ ਪੁੱਤਰ ਸੂਰੰ ਮਹਾ ਜੰਗ ਜੋਦਾ ਮਹਾ ਜਸ ਪੂਰੰ ਭਇਓ ਤੰਦਰੁਸਤੰ ਬਲਿਸ਼ਟੰ ਮਹਾਨੰ ਮਹਾ ਜੰਗ ਜੋ ਦਾਸੋ ਸ਼ਸਤਰੰ ਪ੍ਰਧਾਨੰ ਹਣਾਇ ਦੁਸ਼ਟ ਪੁਸ਼ਟੰ ਮਹਾ ਸ਼ਸਤਰ ਤਾਰੰ ਵਡੇ ਸਤਰ ਜੀਤੇ ਜਿਵੇ ਰਾਵਣਾਰੰ ਛੜਿਓ ਏਕ ਦਿਵਸੰ ਅਖੇਟੰ ਨਰੇਸੰ ਲਖੇ ਮ੍ਰਿਗ ਤਾਯੋ ਗਇਓ ਔਰ ਦੇਸੰ ਸ਼੍ਰਮਿਓ ਪਰਮ ਬਾਟੰ ਤਕਿਓ ਏਕ ਤਾਲੰ ਕਹਾ ਦੌਰ ਕੈ ਪੀਨ ਪਾਨੰ ਉਤਾਲੰ ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ ਤਕੀ ਬਾਜਨੀ ਰੂਪ ਰਾਜੰ ਸਮਾਜੰ ਲਗਿਓ ਆਣ ਤਾਕੋ ਰਹਿਓ ਤਾਹੇ ਗਰਭੰ ਪਇਓ ਸਿਆਮ ਕਰਨੰ ਸੋ ਬਾਜੀ ਅਦਰਭੰ ਕਰਿਓ ਬਾਜ ਮੇਧੰ ਬਡੋ ਜਗ ਰਾਜਾ ਜਿਨੇ ਸਰਬ ਭੂਪੰ ਸਰੇ ਸਰਬ ਕਾਜਾ ਗੱਡਿਓ ਜਗ ਥੰਬੰ ਕਰਿਓ ਹੂਮ ਕੁੰਡੰ ਭਲੀ ਭਾਂਤ ਪੋਖੇ ਬਲੀ ਵਿਪਰ ਚੁੰਡੰ ਦਇ ਕੋਟ ਦਾਨੰ ਪੱਕੇ ਪਰਮ ਪਾਕੰ ਕਲੂ ਮਦ ਕੀਨੋ ਬਡੋ ਧਰਮ ਸਾਕੰ ਲਗੀ ਦੇਖਨੇ ਆਪ ਜੋ ਰਾਜ ਬਾਲਾ ਰੂਪਵੰਤੀ ਮਹਾ ਜਵਾਲਿਆਲਾ ਉਡਿਓ ਭਉਣ ਕੇ ਬੇਗ ਸਿਉ ਅਗਰ ਪਤਰੰ ਸਹਿ ਦੇਖ ਨਗਨੰ ਤ੍ਰਿਯੰ ਵਿਪਰ ਛਤਰੰ ਭਇਓ ਕੋਪ ਰਾਜ ਆਗਹਿ ਵਿਪਰ ਸਰਬੰ ਦਹੇ ਖੀਰ ਖੰਡੰ ਬੜੇ ਪਰਮ ਗਰਬੰ ਪ੍ਰਿਥਮ ਬਾਦ ਕੈ ਸਰਬ ਮੁੰਡੇ ਮੁੰਡਾਏ ਪੁਨਰ ਏਡੂ ਆਸੀਸ ਤਾ ਕੇ ਟਿਕਾਏ ਪੁਨਰ ਤਪਤ ਕੈ ਖੀਰ ਕੇ ਮਧ ਏ ਏਮੰ ਸਰਬ ਵਿਪ੍ਰਾਨ ਕਉ ਜਾਰਿ ਮਾਰਿਓ ਕਿਤੇ ਬਾਂਧ ਕੈ ਬਿਪਰ ਬਾਚੇ ਦਿਵਾਰੰ ਕਿਤੇ ਬਾਂਧ ਪਾਸੀਗ ਦੀਏ ਬਿਪਰ ਭਾਰੰ ਕਿਤੇ ਬਾਰ ਬੋਰੇ ਕਿਤੇ ਅਗਨ ਜਾਰੇ ਕਿਤੇ ਅਧ ਚੀਰੇ ਕਿਤੇ ਬਾਂਧ ਫਾਰੇ ਲਗਿਓ ਦੋਖ ਭੂਪੰ ਬਢਿਓ ਕੁਸ਼ਟ ਦੇਹੀ ਸਵੇ ਵਿਪਰ ਬੋਲੇ ਕਰਿਓ ਰਾਜ ਨੇਹੀ ਕਹੋ ਕੌਣ ਸੋ ਬੈਠ ਕੀ ਜੈ ਵਿਚਾਰੰ ਦਹੈ ਦੇਹ ਦੋਖੰ ਮਿਟੈ ਪਾਪ ਭਾਰੰ ਬੋਲੇ ਰਾਜ ਦਵਾਰੰ ਸਭੈ ਵਿਪਰ ਆਏ ਬੜੇ ਵਿਆਸ ਤੇ ਆਦਿ ਲੈ ਕੇ ਬੁਲਾਏ ਦਿਖੈ ਲਾਗ ਸ਼ਾਸਤਰੰਗ ਬੋਲੇ ਬਿਪਰ ਸਰਬੰ ਕਰਿਓ ਬਿਪਰ ਮੇਧੰ ਬੜਿਓ ਭੂਪ ਗਰਬੰ ਸੁਨੋ ਰਾਜ ਸਰਦੂਰ ਵਿਦਿਆ ਨਿਧਾਨੰ ਕਰਿਓ ਬਿਪਰ ਮੇਧੰ ਸੋ ਜਗੰ ਪ੍ਰਮਾਨੰ ਭਇਓ ਅਕਸ ਮੰਥੰ ਕਹਿਓ ਨਾਹੇ ਕਉ ਨੈ ਕਰੀ ਜਉਨ ਹੋਤੀ ਭਈ ਬਾਤ ਤਉ ਨੈ ਸੁਨੋ ਵਿਆਸ ਤੇ ਪਰਬੇ ਅਸ਼ਟੰਗ ਦਸਾਨੰ ਦਹੈ ਦੇਹ ਤੇ ਕੁਸ਼ਟ ਸਰਬੰ ਨਿਰਪਾਨੰ ਬੋਲੇ ਬਿਪਰ ਵਿਆਸੰ ਸੁਨੈ ਲਾਗ ਪਰਬੰ ਪਰਿਓ ਭੂਪਾਇਨ ਤਜੇ ਸਰਬ ਗਰਬੰ ਸੁਨੋ ਰਾਜ ਸਰਦੂਲ ਵਿਦਿਆ ਨਿਧਾਨੰ ਹੁਓ ਪਰਥ ਕੇ ਬੰਸ ਮੈਂ ਰਘੁਰਾਨੰ ਭਇਓ ਤੌਨ ਕੇ ਬੰਸ ਮੈਂ RAM ਰਾਜਾ ਦੀਜੈ ਛਤਰਦਾਨੰ ਨਿਧਾਨੰ ਬਿਰਾਜਾ ਭਇਓ ਤੌਨ ਕੀ ਜਦ ਮੈਂ ਜਦ ਰਾਜੰ ਦਸੰ 4 14 ਸੋ ਵਿਦਿਆ ਸਮਾਜੰ ਭਇਓ ਤੌਨ ਕੇ ਬੰਸ ਮੈਂ ਸੰਤ ਨੇਯੰ ਭਏ ਤਾਹੇ ਕੇ ਕੌਰਵੋ ਪਾਂਡਵੇਯੰ ਭਏ ਤੌਨ ਕੇ ਬੰਸ ਮੈਂ ਤ੍ਰਿਤਰਾਸ਼ਟਰੰ ਮਹਾ ਜੁਧ ਜੋਧਾ ਪ੍ਰਬੋਧਾ ਮਹਾਸਤਰੰ ਭੈ ਤੌਨ ਕੇ ਕੌਰਵ ਅੰਕੂਰ ਕਰਮੰ ਕਿਉ ਛਤਰਣ ਜੈਨ ਕੁਲਛੈਣ ਕਰਮੰ ਕਿਉ ਭੀਖ ਮੇ ਅਗਰ ਥੈ ਨਾ ਸਮਾਜੰ ਭਇਓ ਕ੍ਰੁਧ ਜੁਦੰ ਸਮੂਹ ਪੰਡ ਰਾਜੰ ਤਹਾਂ ਗਰਜਿਓ ਅਰਜਣੰ ਪਰਮ ਬੀਰੰ ਧਨੁਰ ਵੇਦ ਗਿਆਤਾ ਤਜੇ ਪਰਮ ਤੀਰੰ ਤਜੀ ਵੀਰ ਵਰੀ ਵੀਰ ਖੇਤੰ ਹਣਿਓ ਭੀਖ ਮੰ ਸਬੈ ਸੈਨਾ ਸਮੇਤੰ ਦਈ ਬਾਣ ਜਾ ਕਰੇ ਭੀਖ ਮੈਣੰ ਜੈਨ ਪੱਤਰ ਪਾਇਓ ਸੁਖੰ ਪਾਂਡਵੈਣੰ ਭਇਓ ਦ੍ਰੋਣ ਸੈਨਾਪਤੀ ਸੈਨ ਪਾਲੰ ਭਇਓ ਘੋਰ ਜੁਧੰ ਤਹਾਂ ਕੌਨ ਕਾਲੰ ਹਣਿਓ ਤ੍ਰਿਸ਼ਟ ਦੋਨੰ ਤਜੇ ਦ੍ਰੋਣ ਪਾਰਾਣੰ ਕਰਿਓ ਜੁਧ ਤੇ ਦੇਵ ਲੋਕੰ ਪਿਆਣੰ ਭਇ ਕਰਨ ਸੈਨਾਪਤੀ ਛਤਰਪਾਲੰ ਮਚਿਓ ਜੁਧ ਕ੍ਰੁਦੰ ਮਹਾ ਬਿਕਰਾਲੰ ਹਣਿਓ ਤਾਹੇ ਪੰਥੰ ਸਦੰ ਸੀਸ ਕਪਿਓ ਗਿਰਿਓ ਤੌਣ ਜੁਧਿਸ਼ਟਰੰ ਰਾਜ ਥਪਿਓ ਭੈ ਸੈਣ ਪਾਲੰਗ ਭਲੀ ਸੂਲ ਸੱਲੰਗ ਭਲੀ ਭਾਂਤ ਕੁਪਿਓ ਬਲੀ ਪੰਡ ਦਲਿੰ ਪੁਨਰ ਹਸਤ ਰੰਗ ਸਖਤ ਬੇਧੰ ਗਿਰੋ ਜੁਧ ਭੂਪੰ ਬਲੀ ਭੂਪ ਬੇਦੰ ਚਉਪਈ ਸਲ ਰਾਜਾ ਜਾਉਨਾ ਦਿਨ ਜੂਜਾ ਕੌਰੋ ਹਾਰ ਤਮਨ ਤੇ ਸੂਜਾ ਜੂਜ ਸਲ ਭਇਓ ਅਸਤਾਮਾ ਕੂਟਿਓ ਕੋਟ ਕਟਕ ਇਕ ਜਾਮਾ ਤ੍ਰਿਸ਼ ਦੋਣ ਮਾਰਿਓ ਅਤਰਥੀ ਪਾਂਡਵ ਸੈਨ ਭਲੇ ਕਰਮਥੀ ਪਾਂਡਵ ਕੇ ਪਾਂਚੋ ਸਤ ਮਾਰੇ ਦੁਆਪਰ ਮੈਂ ਬੜਕੀ ਨਾ ਖਾਰੇ ਕੌਰਵ ਰਾਜ ਕੀਓ ਤਬ ਜੁਧਾ ਭੀਮ ਸੰਗ ਹੋਏ ਕਹਿ ਅਤ ਕ੍ਰੁੱਧਾ ਜੁਧ ਕਰਤ ਕਬਹੂ ਨੇ ਹਾਰਾ ਕਾਲ ਬਲੀ ਤਿਹ ਆਨ ਸੰਘਾਰਾ ਭਜੰਗ ਪ੍ਰਿਆ ਚੰਦ ਤਹਾ ਭੀਮ ਕੁਰ ਰਾਜ ਸਿਓ ਜੁਧ ਮਚਿਓ ਛੁਟੀ ਬ੍ਰਹਮਤਾਰੀ ਮਹਾਰੁਦਰ ਨਚਿਓ ਉਠੈ ਸ਼ਬਦ ਨਿਰਘਾਤ ਆਘਾਤ ਵੀਰੰ ਭੈ ਰੁੰਡ ਮੁੰਡੰ ਤਣੰ ਤਛ ਤੀਰੰ ਗਿਰੇ ਵੀਰੇ ਕੰਗ ਅਨੇਕੰ ਪ੍ਰਕਾਰੰ ਗਿਰੇ ਅਧ ਅਧੰ ਛੁਦੰ ਸ਼ਸਤਰ ਧਾਰੰ ਕਟੇ ਕੌਰਵੰਗ ਦੂਰ ਸਿੰਦੂਰ ਖੇਤੰ ਨਚੇ ਗਿੱਧ ਆਵਧ ਸਾਵੰਤ ਖੇਤੰ ਬਲੀ ਮੰਡਲਾਕਾਰ ਜੁਧੈ ਬਿਰਾਜੈ ਸਹਿ ਗਰਜ ਠੋਕੈ ਪੁਜਾ ਹਰ ਦੋ ਗਾਜੈ ਦਿਖਾਵੈ ਬਲੀ ਮੰਡਲਾਕਾਰ ਥਾਨੈ ਉਭਾਰੈ ਪੁਜਾ ਔ ਫਟਾਕੈ ਗਜਾਨੈ ਸੁਬੈ ਸਵਰਨ ਕੇ ਪੱਤਰ ਬਾਂਦੇ ਗਜਾ ਮੈਂ ਭਈ ਅਗਨ ਸੋਭਾ ਲਖੀ ਕਹਿ ਤੁਜਾ ਮੈਂ ਪਿੜਾਮੈ ਪ੍ਰਮੈ ਮੰਡਲਾਕਾਰ ਬਾਹੈ ਆਪੋ ਆਪ ਮੈਂ ਅਨੇਕ ਘਾਏ ਸਰਾਹੈ ਤਹਾਂ ਭੀਮ ਭਾਰੀ ਪੂਜਾ ਸ਼ਸਤਰ ਬਾਹੈ ਭਲੀ ਭਾਂਤ ਕਹਿ ਕਹਿ ਭਲੈ ਸੈਨ ਗਾਹੈ ਉਤੈ ਕੌਰ ਪਾਲੰ ਧਰੈ ਛਤਰ ਧਰਮੰ ਕਰੈ ਚਿਤ੍ਰ ਪਾਵਿੱਤਰ ਬਾਤ ਚਿਤ੍ਰ ਕਰਮੰ ਸੁਵੈ ਬਾਜ ਵੰਦੰ ਛਕੈ ਪੂਖਨਾਨੰ ਲਸੈ ਮੁਕਤ ਕਾ ਹਾਰ ਦੁਮਲਿਯੰ ਹਾਣੰ ਦੋ ਮੀਰ ਤੀਰੰ ਦੋ ਪਰਮ ਦੋ ਜੰ ਦੋ ਮਾਨ ਤਾਤਾ ਮਹੀ ਪੰਕੇ ਭੋਜੰ ਦੋ ਵੀਰ ਬਾਨਾ ਬਧੈ ਅਧ ਯਦੰ ਦੋ ਸ਼ਸਤਰ ਧਾਰੀ ਮਹਾ ਜੁਧ ਕ੍ਰੁਦੰ ਦੋ ਕਰੂਰ ਕਰਮੰ ਦੋ ਜਾਨ ਬਾਹੰ ਦੋ ਹਦ ਹਿੰਦੂਨ ਸਾਹਾਨ ਸਾਹੰ ਦੋ ਸ਼ਸਤਰ ਧਾਰੰ ਦੋ ਪਰਮ ਦਾਨੰ ਦੋ ਢਾਲ ਢੀਚਾਲ ਹਿੰਦੂ ਹਿੰਦਾਨੰ ਦੋ ਸ਼ਸਤਰ ਵਰਤੀ ਦੋ ਛਤਰ ਧਾਰੀ ਦੋ ਪਰਮ ਜੋਧਾ ਮਹਾ ਜੁਧਕਾਰੀ ਦੋ ਖੰਡ ਖੰਡੀ ਦੋ ਮੰਡ ਮੰਡੰ ਦੋ ਜੋਧ ਜੈਤਵਾਰ ਜੋਧਾ ਪ੍ਰਚੰਡੰ ਦਉ ਬੀਰਬਾਨੀ ਦਉ ਬਾਸਾਹੰ ਦਉ ਸੂਰ ਸੈਨੰ ਦਉ ਸੂਰ ਮਾਹੰ ਦਉ ਚੱਕਰਵਰਤੀ ਦਉ ਸ਼ਸਤਰ ਵੇਤਾ ਦਉ ਜੰਗ ਜੋਧੀ ਦਉ ਜੰਗ ਜੇਤਾ ਦਉ ਚਿੱਤਰ ਚੋਤੀ ਦਉ ਚਿੱਤਰ ਚਾਪਕ ਦਉ ਚਿੱਤਰ ਵਰਮਾ ਦਉ ਦੁਸ਼ਤਾਪੰ ਦੋ ਖੰਡ ਖੰਡੀ ਦੋ ਮੰਡ ਮੰਡੰ ਦੋ ਚਿੱਤਰ ਜੋਤੀ ਸੋ ਜੋਧਾ ਪ੍ਰਚੰਡੰ ਦੋ ਮਤ ਬਾਰੁਨ ਵਿਕਰਮ ਸਮਾਨੰ ਦੋ ਸ਼ਸਤਰ ਵੇਤਾ ਦੋ ਸ਼ਸਤਰ ਪਾਨੰ ਦੋ ਪਰਮ ਜੋਧੀ ਦੋ ਕ੍ਰੋਧਵਾਨੰ ਦੋ ਸ਼ਸਤਰ ਵੇਤਾ ਦੋ ਰੂਪ ਖਾਨੰ ਦੋ ਛਤਰਪਾਲੰ ਦੋ ਛਤਰ ਧਰਮੰ ਦੋ ਜੁਧ ਜੋਧਾ ਦੋ ਕਰੂਰ ਕਰਮੰ ਦੋ ਮੰਡਲਾਕਾਰ ਜੂਜੈ ਬਿਰਾਜੈ ਹਥੈ ਹਰ ਦੋ ਠੋਕੈ ਪੁਜਾ ਪਾਏ ਗਾਜੈ ਦੋ ਖਤਰਹਾਨੰ ਦੋ ਖਤਰਖੰਡੰ ਦੋ ਖੱਗ ਪਾਣੰ ਦੋ ਛੇਤਰ ਮੰਡੰ ਦੋ ਚਿੱਤਰ ਜੋਤੀ ਦੋ ਚਾਰ ਵਿਚਾਰੰ ਦੋ ਮੰਡਲਾਕਾਰ ਖੰਡਾ ਬਾਰੰ ਦੋ ਖਗ ਖੂਨੀ ਦੋ ਖਤਰਹਾਣ ਦੋ ਖਤਰ ਖੇਤਾ ਦੋ ਛਤਰਪਾਣੰ ਦੋ ਵੀਰ ਬਿਬਾਸਤ ਧਾਰੇ ਨਿਹਾਰੇ ਰਹੇ ਬਿਉਮ ਮੈ ਭੂਪ ਗਉਨੈ ਹਕਾਰੇ ਹਕਾ ਹਕ ਲਾਗੀ ਤਨੰ ਧਨ ਜੰਪਿਓ ਚਕਿਓ ਜਛ ਰਾਜੰ ਪ੍ਰਿਥੀ ਲੋਕ ਕੰਪਿਓ ਹਨਿਓ ਰਾਜ ਦੁਰਜੋਧਨੰ ਜੁਧ ਭੂਮੰ ਪੱਜੇ ਸਵੈ ਜੋਦਾ ਚਲੀ ਧਾਮ ਧੂਮੰ ਕਰਿਓ ਰਾਜ ਨੇ ਕੰਟਕੰ ਕੌਰ ਪਾਲੰ ਪੁਨਰ ਜਾਏ ਕੈ ਮੰਝ ਸਿਧੇ ਵਾਲੰ ਤਹਾ ਏਕ ਗੰਧਰਾ ਬਸਿਓ ਜੁਦ ਮਤਿਓ ਤਹਾ ਪੂਰ ਪਾਲੰ ਧੂਰਾ ਰੰਗ ਰਚਿਓ ਤਹਾ ਸਤਰ ਕੇ ਭੀਮ ਹਸਤੀ ਚਲਾਏ ਫਿਰੈ ਮਦ ਗੈਣ ਅਜੋ ਲੋ ਨਾ ਆਏ ਸੁਨੈ ਬੈਨ ਕੋ ਭੂਪ ਇਉ ਐਂਠ ਨਾ ਕੰ ਕਰਿਓ ਹਾਸ ਮੰਦੈ ਬੁਲਿਓ ਇਮ ਬਾਕੰ ਰਹਿੋ ਨਾਕ ਮੈਂ ਕੁਸ਼ਟ ਛਤਰੀ ਸਵਾਨ ਭਈ ਤਉਨ ਹੀ ਰੋਗ ਤੇ ਭੂਪਹਾਨ ਚਉਪਈ ਇਮ 84 ਬਰਖ ਪਰਮਾਨ ਸਬਤ ਮਾਹਾ 24 ਦਿਨਾਨ ਰਾਜ ਕੀਓ ਜਨ ਬੇਜਾ ਰਾਜਾ ਕਾਲ ਨਿਸ਼ਾਨ ਬਹੁਰ ਸਿਰ ਗਾਜਾ ਇਤੀ ਜਨਮੇ ਜਾ ਸਮਾਪਤ ਭਇਆ